ਭਈ ਉਹ ਸੇਵਾ ਚੰਗੀ ਕਰਦੇ ਹਨ ਅਸੀਂ ਸੇਵਾ ਨਹੀਂ ਕਰ ਸਕਦੇ ਬਜ਼ੁਰਗਾਂ ਦੀ ਇਹ ਨਹੀਂ ਅਸੀਂ ਉਹਨਾਂ ਦਾ ਇਹ ਅਸੀਂ ਉਹਨਾਂ ਦੀ ਆਦਤ ਨਹੀਂ ਲਈ ਤੋਂ ਇਸ ਕਰਕੇ ਇਸ ਮੁਲਕ ਦੇ ਵਿੱਚ ਜਿੱਥੇ ਰਹਿੰਦੇ ਹੋ ਉਹ ਵੀ ਲੋਕ ਤੁਸੀਂ ਜਿਹੜੇ ਪੜ੍ਹੇ ਲਿਖੇ ਜਿਹੜੇ ਸੋਝੀ ਵਾਲੇ ਹਨ ਉਹ ਸਵੇਰੇ ਉੱਠ ਕੇ ਸੈਰ ਕਰਨ ਚਲੇ ਜਾਣਗੇ ਵਾਕ ਕਰਨ ਚਲੇ ਜਾਣਗੇ ਉਸ ਵੇਲੇ ਤਾਜੀ ਹਵਾ ਉਸ ਵੇਲੇ ਤਾਜੀ ਹਵਾ ਬਾਹਰ ਉਹ ਉਹਨਾਂ ਦੇ ਅੰਦਰ ਸਵਾਸ ਨਾ ਜਾਂਦੀ ਹੈ ਤੰਦਰੁਸਤੀ ਮਿਲਦੀ ਹੈ ਤੇ ਸਾਡੇ ਸਤਿਗੁਰੂ ਜੀ ਨੇ ਪਹਿਲੇ ਹੀ ਇਸ ਚੀਜ਼ ਦਾ ਫੈਸਲਾ ਦਿੱਤਾ ਕਹਿੰਦੇ ਕਾਰ ਇਸ਼ਨਾਨ ਹੁਣ ਇਸ ਵੇਲੇ ਕਹਿੰਦੇ ਸੰਸਾਰ ਰੋਗੀ ਨਾਮਦਾਰੂ ਸੰਸਾਰ ਰੋਗੀ ਹੈ ਉਹ ਵੈਦ ਰੋਗੀਆਂ ਦਾ ਬਾਬਾ ਵੈਦ ਰੋਗੀਆਂ ਦਾ ਜਿੱਦਣ ਮੇਰਾ ਖਿਆਲ ਮੈਂ 4 ਸਾਲ ਦਾ ਸੀ ਤੇ ਘਰ 'ਚੋਂ ਵੱਡੇ ਭਰਾ ਹੁਣੀ ਸ਼ਬਦ ਪੜ੍ਹਦੇ ਸੀ ਤੇ ਬਾਬਾ ਬੈਦ ਰੋਗੀਆਂ ਦਾ ਉਹ ਤਿੰਨਾਂ ਸੁਰਾਂ ਦੇ ਉੱਤੇ ਉਹ ਦੱਸ ਦਿੱਤਾ ਕਿ ਆ ਗਿਆ ਜੀ ਬਾਬਾ ਬੈਦ ਰੋਗੀਆਂ ਦਾ ਉਹ ਬਾਬਾ ਬੈਦ ਰੋਗੀਆਂ ਦਾ ਜਿਹੜਾ ਜਿਹੜਾ ਸਾਡਾ ਆਦ ਗੁਰੂ ਗੁਰੂ ਨਾਨਕ ਹੈ ਆ ਜਿਹੜੀ ਬਾਣੀ ਪੜ੍ਹ ਰਹੇ ਹਾਂ ਆਸਾ ਦੀ ਵਾਰ ਲਾ ਰਹੇ ਹਾਂ ਜਪਜੀ ਸਾਹਿਬ ਪੜ੍ਹਦੇ ਹਾਂ ਇਹਦੀ ਰਚਨਾ ਕਰਨ ਵਾਲਾ ਗੁਰੂ ਨਾਨਕ ਕਰੀਬਨ ਜਿੰਨੀ ਗੁਰਬਾਣੀ ਆ ਪਾਠ ਹੋਇਆ ਅਖੰਡ ਇਹਦੇ ਵਿੱਚ ਭਗਤਾਂ ਤੋਂ ਬਗੈਰ ਜਿੰਨਿਆਂ ਗੁਰੂਆਂ ਨੇ ਬਾਣੀ ਉਚਾਰਨ ਕੀਤੀ ਉਹਦੇ ਨਾਮ ਅੱਗੇ ਨਾਮ ਨਾਨਕ ਜੋੜਿਆ ਗੁਰੂ ਤੇਗ ਬਹਾਦਰ ਤੱਕ ਨਾਨਕ ਨੂੰ ਹੀ ਨਾਮ ਅੱਗੇ ਰੱਖਿਆ ਆਪਣਾ ਤਖੱਲਸ ਨਾਨਕ ਰੱਖਿਆ ਉਹ ਗੁਰੂ ਨਾਨਕ ਨੇ ਜਿਹੜਾ ਤੁਸੀਂ ਮਾਲਾ ਨਾ ਭਜਨ ਕਰਦੇ ਹੋ ਮਾਲਾ ਇਹ ਮਾਲਾ ਮਹਾਰਾਜ ਕਹਿੰਦੇ ਸਿਰ ਧਰ ਕੇਸਨ ਕੰਠੇ ਮਾਲਾ ਗੁਰੂ ਰਾਮ ਸਿੰਘ ਉਸ ਨੇ ਇੱਕ ਪੰਥ ਐਸਾ ਪੈਦਾ ਕੀਤਾ ਸਿਰ ਧਰ ਕੇਸਨ ਤੇ ਕੰਠੇ ਮਾਲਾ ਦੀਨ ਦਿਜਨ ਕਾ ਹੋਏ ਰਖਵਾਲਾ ਉਹਨਾਂ ਰੱਖਿਆ ਕਰਕੇ ਦਿਖਾਤੀ ਜਿਹੜੀਆਂ ਗਊਆਂ ਇਹ ਲੋਕ ਜਿਹੜੇ ਗਊ ਦਾ ਮਾਸ ਵੀ ਖਾਂਦੇ ਹਨ ਤੇ ਦੁੱਧ ਵੀ ਪੀਂਦੇ ਹਨ ਮਾਤਾ ਦਾ ਦੁੱਧ ਪੀਦਾ ਮਾਤਾ ਦਾ ਮਾਸ ਨਹੀਂ ਕੋਈ ਖਾਂਦਾ ਉਹ ਗਊਆਂ ਦੀ ਰੱਖਿਆ ਕਰਨ ਵਾਸਤੇ ਸਿੱਖਾਂ ਨੇ ਤੋਪਾਂ ਦੇ ਸਾਹਮਣੇ ਛਾਤੀਆਂ ਡਾਤੀਆਂ ਉਹਨਾਂ ਨੇ ਛਾਤੀਆਂ ਡਾਤੀਆਂ ਤੇ ਉਹ ਗੁਰੂ ਰਾਮ ਸਿੰਘ ਜੀ ਨੇ ਦੀਨ ਦਿਜਨ ਕਾ ਹੋਏ ਰਖਵਾਲਾ ਗਰੀਬਾਂ ਦਾ ਦਿਜਨ ਮੈਨੇ ਪੰਡਿਤ ਬ੍ਰਾਹਮਣ ਕੋਈ ਸ਼ੰਕਾਵਾਦੀ ਕਹੇਗਾ ਕਿ ਪੰਡਤਾਂ ਦਾ ਹੀ ਨਾਮ ਕਿਉਂ ਆਇਆ ਉਹ ਪੰਡਿਤ ਕੌਣ ਸੀ ਸੋ ਪੰਡਿਤ ਜੋ ਮਨ ਪਰਬੋਧ ਹੈ RAM ਨਾਮ ਆਤਮ ਮੈਂ ਸੋਧ ਹੈ RAM ਨਾਮ ਸਾਰ ਰਸ ਪੀਵੇ ਉਸ ਪੰਡਿਤ ਕੇ ਉਪਦੇਸ਼ ਜਗ ਜੀਵੇ ਇਹ ਗੁਰੂ ਅਰਜਨ ਦੇਵ ਜੀ ਕਹਿੰਦੇ ਹਨ ਫੇ ਕਹਿੰਦੇ ਹਨ ਕਹਿੰਦੇ ਬ੍ਰਾਹਮਣੰ ਸੰਗ ਉਧਰਣੰ ਬ੍ਰਾਹਮਣਾਂ ਦੀ ਸੰਗਤ ਕਰਕੇ ਉਧਾਰ ਹੋ ਸਕਦਾ ਕਦੋਂ ਕਹਿੰਦੇ ਬ੍ਰਹਮ ਕਰਮ ਜੇ ਪੂਰਨ ਜੇ ਬ੍ਰਹਮ ਕਰਮ ਦੇ ਵਿੱਚ ਪੂਰਨ ਹੈ ਕਿਆ ਹੈ ਬ੍ਰਹਮ ਬ੍ਰਹਮਣਾ ਦੇ ਕਰਮ 6 ਕਰਮ ਹਨ ਨਾਮ ਜਪਣਾ ਤੇ ਨਾਮ ਜਪਾਉਣਾ ਵਿਦਿਆ ਪੜ੍ਹਨੀ ਤੇ ਵਿਦਿਆ ਪੜਾਉਣੀ ਤੇ ਦਾਨ ਦੇਣਾ ਔਰ ਦਾਨ ਲੈਣਾ ਹੁਣ ਉਹ ਦਾਨ ਦੇਣਾ ਤੇ ਵਿੱਚੋਂ ਨਿਕਲ ਗਿਆ ਭਈ ਲੈਣਾ ਹੀ ਉਹ ਜਿਸ ਤਰ੍ਹਾਂ ਲੋਕ ਕਰਦੇ ਸੀ ਉਸ ਚੁੰਗਲ ਦੇ ਵਿੱਚੋਂ ਸਤਿਗੁਰੂ ਨਾ ਰਾਮ ਸਿੰਘ ਜੀ ਨੇ ਕੱਢਿਆ ਵਿਆਹਾਂ ਦੇ ਵਿੱਚ ਅੱਜ ਭਾਵੇਂ ਸਾਰੀਆਂ ਸੰਪਰਦਾਵਾਂ ਆਪਣੀ ਆਪਣੀ ਮਰਜ਼ੀ ਅਨਸਾਰ ਕਰਦੀਆਂ ਹਨ ਵਿਆਹ ਮਗਰ ਸਤਿਗੁਰੂ ਰਾਮ ਸਿੰਘ ਜੀ ਨੇ ਇਹ ਗੁਰਮਤ ਦੇ ਵਿਆਹ ਪੰਡਤਾਂ ਦੇ ਨਾਲ ਕਿਉਂਕਿ ਉਹਨਾਂ ਨੇ ਕਪਾਹ ਦੀ ਲੋੜ ਸੀ ਤੇ ਉਹ ਬੇਦੀ ਦੇ ਮੋਢ ਉਹਨਾਂ ਨੇ ਪੰਡਤ ਨੇ ਕਿਹਾ ਭਈ ਤੁਹਾਡੀ ਤੇ ਲੜਕੀ ਦੇ ਸਿਰ ਤੇ ਗਰੋਹ ਆ ਪੇ ਪੰਡਤ ਜੀ ਕਿਸ ਤਰ੍ਹਾਂ ਇਹ ਟਲੂ ਕਿਸ ਤਰ੍ਹਾਂ ਕਹਿੰਦੇ ਵੀ ਇਦਾਂ ਵੀ 20 20 ਸ਼ੇਰ ਪੱਕੀ 20 20 ਕਿਲੋ ਕਪਾਹ ਜਿਹੜੀ ਨਾ ਇੱਕ ਇੱਕ ਬੇਦੀ ਦੇ ਪਾਵੇ ਮੁੱਢ ਰੱਖੋ ਕਮ ਸੇ ਕਮ ਦੋ ਮਣ ਪੱਕੀ ਤਾਂ ਹੋ ਗਈ ਨਾ ਤੇ ਉਹ ਦੂਸਰੇ ਪਾਸੇ ਦਾ ਪੰਡਤ ਜਿਹੜਾ ਸੀ ਉਹ ਕਹਿੰਦਾ ਕਹਿੰਦਾ ਸੁਣਿਓ ਪਾਦੋ ਪਾਦਿਓ ਪੰਡਤੋ ਬੇਦੀ ਮੁੱਢ ਕਪਾਹ ਕਹਿੰਦਾ ਤੇ ਮੈਂ ਤੇ ਅੱਗੇ ਕਦੀ ਨਹੀਂ ਸੁਣੀ ਉਹ ਕਹਿੰਦਾ ਚੁਪੰਗ ਗੁੜਪੰ ਅਰਧੋ ਅਰਧ ਸਵਾ ਭਈ ਤੂੰ ਐਵੇਂ ਗੱਲ ਇੱਥੇ ਨਾ ਕਰ ਭਈ ਆਪਾਂ ਅੱਧੀ ਅੱਧੀ ਕਰ ਲਾਂਗੇ ਇਸ ਤਰ੍ਹਾਂ ਉਹ ਲੋਕ ਲੁੱਟਦੇ ਸਨ ਗ੍ਰਸਤੀਆਂ ਨੂੰ ਫੇਰ ਇਲਾ ਆ ਕੇ ਬੈਠ ਗਈ ਕੋਠੇ ਤੇ ਤੇ ਪੰਡਤ ਹੁਣੀ ਕੁਦਰਤੀ ਜਾ ਰਿਹਾ ਸੀ ਹਰੇ ਹਰੇ ਹਰੇ ਹਰੇ ਕਹਿੰਦੇ ਤਾਂ ਬਹੁਤ ਇਲ ਚੜੀ ਚੁਬਾਰੇ ਕਹਿੰਦੇ ਸਾੜ ਸਤੀ ਨੂੰ ਹਾਕਾਂ ਮਾਰੇ ਕਹਿੰਦੇ ਉਹ ਇਹ ਤਾਂ ਇਲ ਚਬਾਰੇ ਤੇ ਜੇ ਚੜ ਜਾਏ ਤਾਂ ਸਾੜ ਸਤੀ ਨੂੰ ਸਾੜ ਸਤੀ 7.5 ਸਾਲਾਂ ਦੀ ਕਹਿੰਦੇ ਆਉਂਦੀ ਹੁੰਦੀ ਹੈ ਉਹ ਜੋਤਿਸ਼ ਦੇ ਹਿਸਾਬ ਨਾਲ ਮੈਂ ਉਹਦਾ ਪ੍ਰਕਰਣ ਨਹੀਂ ਕਰਦਾ ਉਹ ਨਾਮ ਤੁਲ ਕੁਛ ਨਾਮ ਜਿਹੜਾ ਇਹ ਆਸਾ ਦੀ ਵਾਰ ਦਾ ਜਿਹੜਾ 22ਵਾਂ ਸ਼ੱਕਾ ਉਹਦੇ ਸਤਿਗੁਰੂ ਜੀ ਕਹਿੰਦੇ ਜਿਨੀ ਗੁਰਮੁਖ ਨਾਮ ਤੇ ਆਇਆ ਤਿੰਨ ਫਿਰ ਬਿਗਨ ਨਾ ਹੋਈ RAM ਰਾਜੇ ਉਹਨੂੰ ਬਿਗਨ ਨਹੀਂ ਹੋਏਗਾ ਤੇ ਮੈਂ ਆ ਸ਼ਬਦ ਵੀ ਜਿਹੜਾ ਲਿਆ ਨਾਮ ਤੇ ਸਾਈ ਅਲਖ ਅਪਾਰ ਭੋਰੀ ਮਨ ਵਸੈ ਦੁਖ ਦਰਦ ਰੋਗ ਮਾਇ ਮੈਂਡਾ ਹਬ ਨਸੈ ਹਉ ਵੰਜਾ ਕੁਰਬਾਨ ਸਾਈਂ ਆਪਣੇ ਹਉ ਵੰਜਾ ਕੁਰਬਾਨ ਸਾਈ ਆਪੁਣੇ ਡੰਡੀ ਬੰਦ ਸੁਮੈ ਕੋਏ ਨਾ ਡਿਠ ਤੂੰ ਨਾਨਕ ਮਨੁ ਭਾਣਾ ਹੋਲ ਕੁਮਾਈ ਤਿਸ ਮਿੱਤਰ ਵਿਚੋਲੇ ਜੈ ਮਿਲਕੰਤ ਪਛਾਣਾ ਵੰਜਾ ਕੁਰਬਾਨ ਸਾਈ ਆਪਣਾ ਖਾਉ ਵੰਜਾ ਕੁਰਬਾਨ ਸਾਈ ਹਉ ਬੰਜਾ ਕੁਰਬਾਨ ਸਾਈ ਆਪਨੇ ਹੋਵੇ ਅਨਦ ਕਣਾ ਮਰਨ ਜਾਪਨੇ ਹੋਵੇ ਅਨੰਦ ਕਣਾ ਪਾਣੀ ਦੀ ਅਪਾਰ ਪੂਰੀ ਮਨ ਵਸੈ ਥਾਈ ਹਰੀ ਦੀ ਅਪਾਰ ਪੂਰੀ ਮਨ ਵਸੈ ਉਹ ਜਿਹੜਾ ਨਾਮ ਹੈ ਉਹ ਪੂਰਾ ਜਿੰਨਾ ਵੀ ਥੋੜਾ ਟਾਈਮ ਵੀ ਮਨ ਚ ਵਸ ਜਾਏ ਪਰ ਮਨ ਚ ਵਸ ਜਾਏ ਅਸੀਂ ਕਹਿੰਦੇ ਹਨ